ਸ਼ਲੋਕ ਚਿਤ ਚਿਤਮੂ ਚਰਨਾਰ ਬਿੰਦ ਊਦ ਕਮਲ ਵਿਗਸਾਤ ਚਿਤ ਚਿਤਮੂ ਜੇ ਚਿਤ ਬਣਾ ਕੁਛ ਚਿਤ ਕੋ ਚਿਤ ਬਣਿਆ ਨਾ ਸਾਰਾ ਦਿਨ ਪਰ ਮਨ ਵਿੱਚ ਨਾ ਚਿਤ ਕੋ ਚਿਤ ਵਿੱਚ ਚਿਤ ਮਨ ਵਿੱਚ ਸੋਚੀ ਦਾ ਹੁੰਦਾ ਚਿਤ ਚਿਤ ਵੀ ਦਾ ਹੁੰਦਾ ਚਿਤ ਬਣਾ ਸੋਚਣਾ ਅਡੜ ਗੱਲਾਂ ਨੇ ਚਿਤ ਵੀ ਦਾ ਹੁੰਦਾ ਸੱਚ ਦਾ ਨਕਸ਼ਾ ਸੋਚੀ ਦਾ ਹੁੰਦਾ ਝੂਠ ਦਾ ਨਕਸ਼ਾ ਸੋਚਣ ਝੂਠ ਦੇ ਨਕਸ਼ੇ ਨੇ ਫਰੇਮ ਦੇ ਨਕਸ਼ੇ ਨੇ ਆਪਣੀ ਤਰੱਕੀ ਦੇ ਨਕਸ਼ੇ ਨੇ ਨਾ ਨਾ ਵੀ ਫਰੇਮ ਦਾ ਵਡਿਆਈ ਦੇ ਨਕਸ਼ੇ ਮਾਇਆ ਦੇ ਰਾਹਾਂ ਦੇ ਨਕਸ਼ੇ ਇਹ ਸੋਚਣ ਦੇ ਵਿੱਚ ਆ ਜਾਂਦੇ ਮਨ ਜਾਂ ਮਨ ਸੋਚਣਾ ਬੰਦ ਕਰ ਦਿੰਦਾ ਫਿਰ ਚਿਤ ਬਣਾ ਪੈਂਦਾ ਚਿਤ ਬਣਾ ਪੈਂਦਾ ਉਹਦਾ ਖਾਕਾ ਕਿ ਕੀ ਚੀਜ਼ ਹੋਈ ਫਿਰ ਉਹ ਜਿਹਦੇ ਲੱਛਣ ਨੇ ਜਿਹਦੇ ਇਹ ਜਾਂ ਨਕਸ਼ਾ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਵਿਚਾਰੇ ਜਾਂ ਗੁਣਾਂ ਨੂੰ ਵਿਚਾਰਨਾ ਉਹ ਜਦੋਂ ਬਣਾ ਉੱਥੋਂ ਜਦੋਂ ਬਣਾ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਜੋ ਦਾ ਨਕਸ਼ਾ ਸਮਝ ਆਉਣਾ ਉਹ ਜਿਨ੍ਹਾਂ ਚ ਜਦਵਦਾ ਨਹੀਂ ਬੁੱਝੂਗਾ ਮੈਂ ਪੁੱਛਣ ਵਾਸਤੇ ਜਦਬਨਾ ਪੈਣਾ ਨਹੀਂ ਇਹ ਵੀ ਨਹੀਂ ਹੋ ਸਕਦਾ ਨਹੀਂ ਐਵੇਂ ਨਹੀਂ ਹੋ ਸਕਦਾ ਨਹੀਂ ਐਵੇਂ ਨਹੀਂ ਹੋ ਸਕਦਾ ਗੁਰਬਾਣੀ ਦਾ ਤਾਂ ਕੱਟੀ ਜਾਣ ਜੇ ਗਲਤ ਜੇ ਦਵਣਾ ਤਾਂ ਕੱਢਦੇ ਰਹਿਣਗੇ ਜੇ ਗਲਤੀ ਹੈ ਕਹਿੰਦੇ ਉਹ ਤਾਂ ਕੱਢਦੇ ਦੇਣਾ ਗੁਰਬਾਣੀ ਨੇ ਕੱਢਦੇ ਆਖਰ ਕਦਮ ਸਹੀ ਰੱਖਿਆ ਬਣ ਜਾਂਦਾ ਜਿੱਤ ਜਿੱਤ ਉਹ ਚਰਨਾਰਵਿੰਦ ਚਰਨਾਰਵਿੰਦ ਚਰਨਾਰਵਿੰਦ ਕਹਿੰਦੇ ਨੇ ਜਿਹਦੇ ਚਰਨਾਂ ਨਾਲ ਪਰ ਜੁੜਦੇ ਰਾਮ ਨੂੰ ਰਾਮ ਚਰਨਾਰਵਿੰਦੇ ਹੈ ਸਭਾ ਘਟ ਰਾਮ ਬੋਲੇ ਜਾਂ ਪ੍ਰਾਤਮਾ ਕਹ ਲੋ ਉਹਨੂੰ ਰਾਮ ਕਹ ਲੋ ਸੰਤ ਕਹ ਲੋ ਸਾਧ ਕਹ ਲੋ ਸਤਗੁਰ ਕਹਿ ਲੋ ਸਤਗੁਰ ਦੇ ਖਤ ਕਈ ਨਾਮ ਨੇ ਉਹਦੇ ਹੁਣ ਵਾਚ ਕੇ ਨਾਮ ਨੇ ਸਾਰੇ ਹਾਂ ਤਾਂ ਕਮਲ ਸਾਹ ਆ ਜਿਹੜਾ ਪੁੱਠਾ ਆਇਆ ਮਨ ਮਨ ਪੁੱਠੇ ਪਾਸੇ ਨੂੰ ਇਹ ਖੇਡ ਜੂਗਾ ਇਹ ਖੇਡ ਆਉਣਾ ਸ਼ੁਰੂ ਹੋ ਜਦ ਐ ਹੁੰਦਾ ਨਾ ਉਹ ਕਈ ਫੁੱਲ ਸੂਰਜਮੁਖੀ ਦੇ ਫੁੱਲ ਹੁੰਦੇ ਥੱਲੇ ਨੂੰ ਆਏ ਜਾਂ ਖੇਡਦੇ ਨੇ ਸਿੱਧੇ ਹੋ ਜਾਂਦੇ ਮਾਂਜਾ ਸਿੱਖਦਾ ਤਸਦਾ ਹੁੰਦਾ ਨਹੀਂ ਥੱਲੇ ਨੂੰ ਜਾ ਥੱਲੇ ਮਾਇਆ ਨੀਵੇਂ ਨੀਵੀਂ ਸੋਚ ਹੈ ਦੀ ਪ੍ਰਗਟ ਭਏ ਆਪ ਹੀ ਗੋਬਿੰਦ ਨਾਨਕ ਸੰਤ ਮਤਾਨ ਗੋਬਿੰਦ ਦੀ ਗੱਲ ਹੋ ਹੈ ਚਰਨਾਰ ਬਿੰਦ ਗੋਬਿੰਦ ਨੂੰ ਕਿ ਪ੍ਰਗਟ ਭਏ ਆਪ ਹੀ ਗੋਬਿੰਦ ਗੋਬਿੰਦ ਨੇ ਪ੍ਰਗਟ ਹੋਣਾ ਫੇਰ ਜੇ ਚਿੱਤ ਤੇ ਰਹੋਗੇ ਧਿਆਨ ਉਹ ਤੇ ਰੱਖੋਗੇ ਤਾਂ ਪ੍ਰਗਟ ਹੋ ਜਾਣਾ ਸ਼ਬਦ ਨੇ ਨਾਨਕ ਸੰਤ ਮਤਾਂਤ ਨਾਨਕ ਸੰਤ ਮਤਾਂਤ ਸੰਤਾਂ ਦਾ ਮਤ ਇਹ ਕਹਿੰਦਾ ਇਹ ਸੰਤਾਂ ਦਾ ਮਤ ਹੀ ਗੋਬਿੰਦ ਹੈ ਸੰਤਾਂ ਦਾ ਜੋ ਮਤ ਹੈ ਨਾ ਅਥਤ ਕੀ ਪ੍ਰਗਟ ਹੋਣਾ ਮਤ ਪ੍ਰਗਟ ਹੋਣੀ ਹੈ ਕੋਈ ਮਰੀ ਹੋਈ ਗਾਇ ਜਿਉਂਦੀ ਹੋਣੀ ਉਹੀ ਪ੍ਰਗਟ ਹੋਣਾ ਕੋਈ ਨਹੀਂ ਰਾਮ ਰਮਤ ਮਤ ਪ੍ਰਗਟੀ ਹੈ ਹਾਂ ਰਾਮ ਰਮਤ ਮਤ ਪ੍ਰਗਟੀ ਪ੍ਰਗਟ ਆਈ ਮਤਲਬ ਪ੍ਰਗਟ ਹੋਣੀ ਹੈ ਜਾਂ ਮਤ ਪ੍ਰਗਟ ਹੋਣੀ ਹੈ ਜਾਂ ਸਾਰੇ ਕਪਾੜ ਖੁੱਲ ਜਾਣਗੇ ਸਾਰੇ ਭਰਮ ਨਸੇ ਪਤਾ ਲੱਗ ਜਾਣਗੇ ਕਿੱਥੋਂ ਭੁੱਲੇ ਨੇ ਵਿਦਵਾਨ ਕੀ ਕਰਦੇ ਨੇ ਕਿੱਥੋਂ ਗਲਤੀਆਂ ਨੇ ਕੀ ਅਰਥ ਬੰਨੀ ਬੈਠੇ ਨੇ ਇੱਥੋਂ ਹੀ ਪਤਾ ਲੱਗਣਾ ਉਹ ਵਿਵੇਕ ਬੁੱਧੀ ਹੋਈ ਆ ਅਖੀਰ ਨੂੰ ਹੋਰ ਕੀ ਰਹਿ ਗਿਆ ਵਿਵੇਕ ਜਦ ਪ੍ਰਗਟ ਹੋਣਾ ਤਾਂ ਸਾਰਾ ਪਰਮ ਦੂਰ ਹੋਣਾ ਫਿਰ ਗੁਰਬਾਣੀ ਸਮਝ ਆਉਣੀ ਹੈ ਉਹਦਾ ਡਿਕਸ਼ਨਰੀਆਂ ਦੇ ਵਿੱਚ ਵੀ ਨਹੀਂ ਹੋਣੇ ਦਾ ਅਰਥ ਹੈਗੇ ਬਹੁਤ ਸਾਰੇ ਇਹ ਬੁੱਝਣੇ ਹੀ ਪੈਣੇ ਨੇ ਲੋਕ ਚਿਤ ਚਿਤਵੂ ਚਰਨਾਰ ਬਿੰਦ ਕੂਦ ਕਮਲ ਵਿਕਸਾਂਦ ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਤਾਂ ਕੂਦ ਕਮਲ ਵਿਕਸਾਂਦ ਜਿਹੜਾ ਪੁੱਠਾ ਹੋਇਆ ਸੀ ਨਾ ਕਮਲ ਮਨ ਖੜ ਗਿਆ ਮੁਖ ਹੋਇਆ ਹੈ ਸੀ ਗੁਰੂ ਤੋਂ ਬੇਮੁਖ ਹੋਇਆ ਸੀ ਗੁਰੂ ਤੋਂ ਗੁਰੂ ਵੱਲੋਂ ਪਟਕੇ ਕੀਤੀ ਜਿਹੜੇ ਮਨ ਦੀ ਅੰਤਰਾਤਮਾ ਦੀ ਆਵਾਜ਼ ਵੱਲ ਨੂੰ ਜਿਹੜੀ ਮਨ ਦੀ ਪਟਕੀ ਕੀਤੀ ਸੀ ਜਦੋਂ ਇਹ ਸਨਮੁਖ ਖੋਇਆ ਅੰਤਰਾਤਮਾ ਦੀ ਆਵਾਜ਼ ਨੂੰ ਮੰਨਣ ਲੱਗਿਆ ਜਦੋਂ ਭਾਣੇ ਨੂੰ ਮੰਨਣ ਲੱਗਿਆ ਪਾਣੇ ਭਾਣੇ ਰਹਿਣ ਲੱਗਿਆ ਅਖੜ ਗਿਆ ਖੁਸ਼ ਹੋ ਉਹ ਕਮਲਰ ਵਿਸਾਨ ਵਿਸਾਨ ਦਾ ਖੜ ਜਾਣਾ ਜਿਹੜਾ ਖੜਿਆ ਨਹੀਂ ਹੁੰਦਾ ਥੱਲੇ ਨੂੰ ਮੁੜਿਆ ਆਇਆ ਹੁੰਦਾ ਜਿੰਨਾ ਚਿਰ ਕੋਈ ਫੁੱਲ ਖਿੜਦਾ ਨਹੀਂ ਬਦਨ ਨਾਲ ਥੱਲੇ ਨੂੰ ਪੜਿਆ ਹੁੰਦਾ ਆਪਣੇ ਹੋਏ ਨਾਲ ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਤਾਂ ਆਪੇ ਗੋਬਿੰਦ ਸ਼ਬਦ ਗੁਰੂ ਆਪੇ ਪ੍ਰਗਟ ਹੋ ਗਿਆ ਅੰਦਰੋਂ ਗੋਬਿੰਦ ਪ੍ਰਗਟ ਹੋ ਗਿਆ ਨਾਨਕ ਸੰਤ ਮਤਾਂ ਉਸ ਵੇਲੇ ਸੰਤਾਂ ਦੀ ਮਤ ਹੁੰਦੀ ਹੈ ਨਾ ਮੇਰੀ ਮਤ ਸੀ ਜਿਹੜੀ ਪਹਿਲਾਂ ਪਹਿਲਾਂ ਵੀ ਇੱਕ ਮਤ ਹੁੰਦੀ ਹੈ ਆਪਣ ਜਿਹਨੂੰ ਪੰਜੇ ਪਾਸ਼ਾ ਨੇ ਮੇਰੀ ਮਤ ਥੋੜੀ ਰਾਮ ਉਹ ਮਤ ਨੇਕ ਮਤ ਵੀ ਹੁੰਦੀ ਹੈ ਚਾਹੇ ਨੇਕੀ ਸਾਰੇ ਆਦਮੀਆਂ ਨੇ ਮਤਾਂ ਦੇ ਵਿੱਚ ਲਿਖੀ ਹੈ ਉਹ ਨੇਕੀ ਸਾਰੀ ਦਰਗਾਹ ਜੀ ਕੋਲ ਨਹੀਂ ਸਾਡੇ ਅਸਾਬ ਨਾਲ ਨੇਕੀ ਜਿਹੜਾ ਸਾਨੂੰ ਰਹਿਮ ਆਉਂਦਾ ਜਿਹਦੇ ਤੇ ਕਈ ਵਾਰ ਰਹਿਮ ਦੇ ਕਾਬਲ ਨਹੀਂ ਸਾਨੂੰ ਪਿਛਲਾ ਨਹੀਂ ਨਾ ਪਤਾ ਉਹਦਾ ਰਿਕਾਰਡ ਪਿਛਲੇ ਅਨੁਮਾਨਾਂ ਨੇ ਕੀ ਕੀਤਾ ਸਾਨੂੰ ਤਾਂ ਹੁਣ ਨੀਂਦ ਆ ਗਈ ਇਸ ਵਾਸਤੇ ਦੁੱਖ ਲੈ ਭੋਗ ਰਹੇ ਪਿਛਲਾ ਨਹੀਂ ਪਤਾ ਦੁੱਖ ਦੇ ਉੱਤੇ ਸਾਨੂੰ ਰਹਿਣਾ ਹੁਣ ਉਹਨੂੰ ਤਾਂ ਪਿਛਲਾ ਵੀ ਨਹੀਂ ਉਹਨਾਂ ਨੂੰ ਕਿਉਂ ਦੁੱਖ ਦਿੱਤਾ ਹੈ ਉਹ ਜ਼ਿਆਦਾ ਜਾਣਦਾ ਨਾਨਕ ਕਹਿੰਦੇ ਤੇ ਆਵੇ ਸੰਤਾਂ ਦੀਆਂ ਸਾਡੀਆਂ ਮੱਤਾਂ ਉਹਨਾਂ ਦਾ ਸਗਲ ਮਤਾਂਤ ਕੇਵਲ ਹਰ ਨਾਮ ਜਦ ਨਾਮ ਪ੍ਰਗਟ ਹੁੰਦਾ ਤਾਂ ਕੀ ਠੀਕ ਹੈ ਕੀ ਗਲਤ ਹੈ ਇਹ ਸਾਡਾ ਜਿਹੜਾ ਅੰਦਾਜ਼ਾ ਹੈ ਪੁਰਪਾਪ ਪਾਪ ਸਾਡਾ ਜਿਹੜਾ ਪੁਰਪਾਪ ਪਾਪ ਦੁਨੀਆ ਦਾ ਬਣਿਆ ਤਾਂ ਹੀ ਇੱਥੇ ਆ ਕੇ ਹੁੰਦਾ ਨਾ ਦੁਨੀਆ ਦਾ ਪੁਰਪਾਪ ਪਾਪ ਦੇ ਕੇ ਉਹਨੇ ਆਇਆ ਹੁੰਦਾ ਕਿਸੇ ਦੀ ਸਹਾਇਤਾ ਕਰਨਾ ਹੈ ਕਰਨਾ ਉਹ ਕਰਨਾ ਪਰ ਕੀ ਪਰਮੇਸ਼ਰ ਦੀ ਸਹਾਇਤਾ ਕਰ ਸਕਦਾ ਜਿਹੜਾ ਲੋਹਾ ਦੀ ਭੱਠੀ 'ਚ ਪਾਇਆ ਕਿਉਂ ਪਾਇਆ ਕੋਈ ਬਰਾਉਣ ਵਾਸਤੇ ਪਾਇਆ ਠੀਕ ਹੈ ਜਾਂਦਾ ਉਹ ਲੋਹਾ ਬਾਹਰ ਪੈ ਲੋਹੇ ਨਾਲੋਂ ਉਹ ਬੜਾ ਤਕਲੀਫ ਹੈ ਪਰ ਉਹਦਾ ਕੁਝ ਬਣਨਾ ਵੀ ਤਾਂ ਹੈ ਕੀਮਤ ਉਸੇ ਦੀ ਵਧਣੀ ਹੈ ਜਿਹੜਾ ਭੱਠੀ 'ਚ ਜਿਹੜਾ ਦੁੱਖ ਦਿੱਤਾ ਜਾਂਦਾ ਦਾਰੂ ਇਹਦੀ ਕੀਮਤ ਵਧਾਉਣ ਵਾਸਤੇ ਉਹਨੇ ਆਦਮੀ ਨੂੰ ਪਤਾ ਨਹੀਂ ਇਸ ਆਦਮੀ ਤੋਂ ਦੁੱਖ ਦੇਖਦਾ ਉਹਨੂੰ ਉਹਦੀ ਕੀਮਤ ਕੀ ਬਣਨੀ ਉਹ ਨਹੀਂ ਹੁੰਦਾ ਇਸ ਕਰਕੇ ਗੁਰਬਾਣੀ ਦੁਖਦਾਰੂ ਕਹਿੰਦੀ ਹੈ ਆਦਮੀ ਹੈ ਨਾ ਨਹੀਂ ਦੁਖਦਾਰੂ ਸੁਖਰੂ ਹੈ ਕੋਈ ਸੰਤ ਨਹੀਂ ਕਹਿੰਦਾ ਕੋਈ ਮੰਤ ਨਹੀਂ ਕਹਿੰਦਾ ਇਸ ਕਰਕੇ ਜਿਹੜੀਆਂ ਆਮ ਸੰਤਾਂ ਦੀਆਂ ਮਤਾਂ ਨੇ ਸੰਸਾਰੀ ਸੰਤਾਂ ਦੀਆਂ ਨਾ ਚੰਗੇ ਆਦਮੀਆਂ ਦੀਆਂ ਮਤਾਂ ਕਹਿ ਲੋ ਉਹ ਵੀ ਖਤਮ ਹੋ ਜਾਂਦੀਆਂ ਨੇ ਕਿੱਥੇ ਆ ਕੇ ਪਾਪ ਵੀ ਹੈ ਨਹੀਂ ਉਹ ਵੀ ਹੈ ਪਰ ਪਾਪ ਕਿਵੇਂ ਨਹੀਂ ਤਪੋ ਨੂੰ ਤਾਂ ਅਸੀਂ ਮੰਨ ਲਿਆ ਪਾਪ ਕਿਵੇਂ ਨਹੀਂ ਪਾਪ ਹੀ ਹੈ ਕਿ ਪਾਪ ਵੀ ਹੈ ਨਹੀਂ ਪੁੰਨ ਵੀ ਹੈ ਨਹੀਂ ਫਿਰ ਤਾਂ ਆਦਮੀ ਆਮ ਆਦਮੀ ਦਾ ਸਮਝੂ ਬੜਾ ਜ਼ਰੂਰ ਹੈ ਇਸੇ ਕਰਕੇ ਗੁਰਬਾਣੀ ਨੂੰ ਲੋਕ ਬੰਦੇ ਫਿਰ ਤਾਂ ਇਹ ਲੋਕ ਪਾਪ ਕਰਨ ਲੱਗੇ ਕਿ ਇਹ ਹੋ ਜੂ ਭਾਈ ਪਾਪ ਤਾਂ ਤਾਂ ਕਰਨ ਲੱਗੇ ਜੇ ਉਹਨੂੰ ਸੋਚਣ ਦੀ ਛੋੜ ਦਿੱਤੀ ਹੋਈ ਹੈ ਗੁਰਬਾਣੀ ਸੋਚਣ ਤੇ ਬੰਦ ਕਰ ਦਿੱਤੀ ਸੋਚਣਾ ਬੰਦ ਕਰ ਦਿਆ ਪਾਣੇ ਚੱਲ ਰਿਹਾ ਸੋਚਣ ਤੇ ਬੰਦ ਕਰੇ ਤਾਂ ਪਾਪ ਕਰੇਗਾ ਤੁਹਾਨੂੰ ਇਹ ਕੋਈ ਜਾਣਦਾ ਨਹੀਂ ਸੋਚਣ ਤੋਂ ਤਾਂ ਬੰਦ ਕਰਦਾ ਫਿਰ ਪਾਪ ਕਿਵੇਂ ਕਰੇਗਾ ਉੱਥੇ ਨਹੀਂ ਨਹੀਂ ਨੇ ਸੋਚਣ ਤੋਂ ਹੀ ਬੰਦ ਕਰ ਸੋਚਣਾ ਨਹੀਂ ਹੈ ਸੋਚਣਾ ਪਾਪ ਹੈ ਕਰਨ ਦੀ ਗੱਲ ਬਾਅਦ ਚ ਕਰੂ ਦਾ ਪਿੱਛੇ ਪਹਿਲਾਂ ਸੋਚੂਗਾ ਜਾਂ ਸੋਚਣ ਤੋਂ ਹੀ ਬੰਦ ਕਰਤਾ ਕਰਨਾ ਤਾਂ ਬਾਅਦ ਦੀ ਗੱਲ ਹੈ ਬੜੇ ਸੋਚਣ ਤੋਂ ਬੰਦ ਕਰਦੇ ਨਹੀਂ ਕਰਨ ਤੋਂ ਬੰਦ ਕਰਦੇ ਅਸੀਂ ਸੋਚਣ ਤੋਂ ਨਹੀਂ ਬੰਦ ਕਰਦੇ ਦੁਨੀਆ ਦਾ ਕੋਈ ਆਦਮੀ ਕੋਈ ਦੁਨੀਆ ਦੀ ਮਤ ਸੋਚਣ ਤੋਂ ਬੰਦ ਨਹੀਂ ਕਰਦੀ ਸੋਚਣ ਤੋਂ ਬੰਦ ਨਹੀਂ ਕਰਦੇ ਕਰਮ ਤੋਂ ਬੰਦ ਕਰਦੇ ਪਾਪ ਸੋਚਣਾ ਵੇਦ ਕਹਿੰਦਾ ਜੋ ਸੋਚ ਲਿਆ ਪਾਪ ਹੋ ਗਿਆ ਵੇਦ ਵੀ ਕਹਿੰਦਾ ਹੈਗਾ ਸਿਮਰਤੀ ਕਹਿੰਦੀ ਸੋਚਿਆ ਹੈ ਪਾਪ ਨਹੀਂ ਜੋ ਕਰ ਲਿਆ ਪਾਪ ਜੋ ਸੱਚੇ ਹੋ ਗਿਆ ਹੋ ਪਾਪ ਇਹ ਵੇਦ ਦਾ ਸਿਮਰਤੀ ਦਾ ਫਰਕ ਹੈ ਇਹ ਸੰਸਾਰੀ ਸੋਚਦਾ ਨਿਰਾਕਾਰੀ ਸੋਚਦਾ ਫਰਕ ਹੈ ਇਸ ਕਰਕੇ ਸੰਤਾਂ ਦੀ ਮਤਾਂ ਤੇ ਖਤਮ ਹੋ ਸਾਰੀ ਨਾਲ ਸੰਤ ਤਾਂ ਸੰਸਾਰ ਦੇ ਕਿੱਡੇ ਵੀ ਬੜੇ ਬੜੇ ਮਹਾਪੁਰਖ ਹੋਏ ਨੇ ਕਿੰਨੀਆਂ ਵੀ ਬੜੀਆਂ ਬੜੀਆਂ ਮੱਤਾਂ ਹੋਈਆਂ ਨੇ ਵਧੀਆ ਤੋਂ ਵਧੀਆ ਸਭ ਖਤਮ ਨੇ ਦੇ ਪੂਰੇ ਕਿਉਂ ਦਾ ਪਿਛਲਾ ਰਿਕਾਰਡ ਦਾ ਪਤਾ ਸਾਰੇ ਦਾ ਸਾਨੂੰ ਤਾਂ ਇਹ ਜੀਵਨ ਦਾ ਹੀ ਪਤਾ ਨਾ ਸਾਨੂੰ ਪਿਛਲਾ ਕੋਈ ਨਹੀਂ ਪਤਾ ਪਿਛਲਾ ਪਤਾ ਹੈ ਹੀ ਨਹੀਂ ਕਿਸੇ ਨੂੰ ਇੱਥੇ ਇਸ ਕਰਕੇ ਉਹਦੀ ਮੱਤ ਨਾਲ ਸਾਡੀ ਮੱਤ ਨਹੀਂ ਬਣ ਸਕਦੀ ਹੱਥੜੀ ਲਾ ਕੇ ਲੈ ਕੇ ਜਾਂਦੇ ਨੇ ਵੇੜੀ ਲੱਗੀ ਹੋਈ ਹੈ ਦੇਖ ਕੇ ਆਲਾ ਕਹਿੰਦਾ ਦੇਖੋ ਕਿਵੇਂ ਜੁੜਿਆ ਹੈ ਬੰਦਾ ਉਹਨੂੰ ਰਹਿਮ ਆਉਂਦਾ ਉਹਨਾਂ ਨੂੰ ਉਹਦੇ ਕਰਮ ਦਾ ਪਤਾ ਵੀ ਨਖੇਤੀਆਂ ਕਿੰਨੀਆਂ ਮਾਰੀਆਂ ਨੇ ਇਹਨੇ ਕਰਿਆ ਨੂੰ ਕਦੋਂ ਕੀਤਾ ਜਿਹਨੂੰ ਨਹੀਂ ਪਤਾ ਉਹਨੂੰ ਰਹਿਮ ਆਉਂਦਾ ਜਿਹਨੂੰ ਪਤਾ ਉਹਨੂੰ ਆਉਂਦਾ ਨਹੀਂ ਅਸਲ ਨਹੀਂ ਹੈ ਸਾਨੂੰ ਗਿਆਨ ਹੈ ਨਹੀਂ ਉਹਨੂੰ ਸਭ ਪਤਾ ਪਤਾ ਹੈ ਆ ਨਾਮ ਤੇ ਦਾ ਹੀ ਫਰਕ ਗਿਆਨ ਔਰ ਅਗਿਆਨਤਾ ਦਾ ਫਰਕ ਸਾਨੂੰ ਗਿਆਨ ਹੈ ਨਹੀਂ ਇਸ ਕਰਕੇ ਸਾਡੀ ਮਤ ਸਹੀ ਨਹੀਂ ਹੈ ਸਾਰੇ ਜਨਮਾਂ ਦਾ ਸਾਨੂੰ ਪਤਾ ਨਹੀਂ ਆਪਣਾ ਪਿਛਲੇ ਜਨਮ ਦਾ ਨਹੀਂ ਪਤਾ ਸੀ ਕੀ ਮਾੜਾ ਕੀਤਾ ਸੀ ਕੀ ਗਲਤ ਕੀਤਾ ਸੀ ਮਾੜਾ ਕਿਸੇ ਖਾਤਰ ਨਹੀਂ ਕੀਤਾ ਆਪਣੇ ਵਾਸਤੇ ਮਾੜਾ ਕੀਤਾ ਸੀ ਇਹ ਵੀ ਗੱਲ ਹੈ ਕਿਸੇ ਵਾਸਤੇ ਮਾੜਾ ਕੋਈ ਨਹੀਂ ਕਰਦਾ ਆਪਣੇ ਵਾਸਤੇ ਕਰਦਾ ਤੇ ਜੋ ਅਸੀਂ ਕਰਦੇ ਆ ਉਹੀ ਭੁਗਤਦੇ ਜੋ ਮੈਂ ਕੀਆ ਪਾਉਣਾ ਪਹਾ ਕੀਆ ਕੀ ਜੋ ਸੋਚਿਆ ਕੀਆ ਸੋਚਿਆ ਇੱਥੇ ਜੇ ਕੀ ਇਹਦਾ ਸੋਚਿਆ ਨਹੀਂ ਜਾਵਾਂਗੇ ਫਿਰ ਸੰਸਾਰੀ ਮਤ ਬਣ ਗਈ ਫਿਰ ਸੰਤਾਂ ਦੀ ਮਤ ਬਣ ਗਈ ਸੰਤ ਸਮੂਹ ਅਨੇਕ ਮਤੀ ਇੱਕ ਮਤ ਕਿਉਂ ਨਹੀਂ ਸੰਤਾਂ ਦੀ ਹੈ ਇੱਕ ਮਤ ਕਿਉਂ ਨਹੀਂ ਇਹ ਸੰਤਾਂ ਦੀ ਮਤ ਨਹੀਂ ਹੈ ਗੁਰਬਾਣੀ ਗੁਰ ਕੀ ਮਤ ਹੈ ਇੱਥੇ ਵੀ ਧਿਆਨ ਰੱਖਣ ਵਾਲੀ ਗੱਲ ਹੈ ਇਹ ਸੰਤਾਂ ਦੀ ਮਤ ਨਹੀਂ ਹੈ ਕਿਸੇ ਵਿਅਕਤੀ ਦੀ ਮਤ ਨਹੀਂ ਹੈ ਭਾਵੇਂ ਵਿਅਕਤੀ ਤੋਂ ਉਚਾਰਨ ਵਿਅਕਤੀ ਨੇ ਕੀਤੀ ਹੈ ਕੋਈ ਆਦਮੀ ਨਹੀਂ ਕਹਿੰਦਾ ਮੇਰੀ ਮਤ ਹੈ ਇਹ ਸੰਤਾਂ ਦੀ ਮਤ ਕੋਈ ਨਹੀਂ ਬਿਲਕੁਲ ਗਲਤ ਹੈ ਜੇ ਇਹਨੂੰ ਸੰਤਾਂ ਦੀ ਮਤ ਮੰਨ ਲਿਆ ਫਿਰ ਤਾਂ ਪੰਕਤੀ ਦੇ ਅਰਥ ਉਲਟ ਜਾਣਗੇ ਸੰਤਾਂ ਸੰਤ ਸਮੂਹ ਅਨੇਕ ਮਤੀ ਦੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਪੂਰਨ ਦੇਖੇ ਪ੍ਰਾਣਪਤੀ ਕੇ ਇਹ ਪ੍ਰਾਣਪਤੀ ਦੀ ਮਤ ਹੈ ਸੰਤਾਂ ਦੀ ਆਪਣੀ ਹੁੰਦੀ ਹੁੰਦੀਆਂ ਉਹ ਆਪਣੀ ਆਪਣੀ ਮਤ ਸੰਤ ਮਤ ਐਡੀ ਸੰਤਾਂ ਦੀ ਉਹ ਸਾਰੀਆਂ ਹੀ ਖਤਮ ਹੋ ਜਾਂਦੀਆਂ ਨੇ ਜਦੋਂ ਅੰਦਰ ਸ਼ਬਦ ਪ੍ਰਗਟ ਹੁੰਦਾ ਅੱਜ ਜੋ ਅਸੀਂ ਅਰਥ ਕਰਦੇ ਹਾਂ ਗੁਰਬਾਣੀ ਦੇ ਸਾਨੂੰ ਇਹ ਲੱਗਦਾ ਵੀ ਸਾਰੇ ਸਿੱਖ ਉਲਟ ਖੜੇ ਨੇ ਸਾਰੇ ਸਿੱਖਾਂ ਦੇ ਸੰਤ ਉਲਟ ਖੜੇ ਨੇ ਹਾਲਾਂਕਿ ਬੜੇ ਬੜੇ ਇਮਾਨਦਾਰ ਸੰਤ ਵੀ ਹੈ ਨਾ ਜਿਨ੍ਹਾਂ ਸਾਰੀ ਜ਼ਿੰਦਗੀ ਨੇਕੀ ਨਾਲ ਲਾਈ ਹੈ ਪਰ ਨਹੀਂ ਗੁਰਬਾਣੀ ਨਹੀਂ ਸਮਝਾਈ ਆਪਣੇ ਹਿਸਾਬ ਨਾਲ ਤਾਂ ਚੰਗੇ ਹੀ ਹੋਣਗੇ ਜਾਣ ਬੁੱਝ ਕੇ ਵੀ ਨਹੀਂ ਕੀਤਾ ਪਰ ਮਤ ਥੋੜੀ ਸੀ ਗੁਰਬਾਣੀ ਦੀ ਸਮਝ ਲੈਂਦੇ ਹੋ ਫੇਰ ਉਹਨਾਂ ਦੀ ਮਤ ਪੂਰੀ ਹੋਣੀ ਗੁਰਬਾਣੀ ਦੀ ਜੇ ਸੋਚੀ ਲੈਂਦੇ ਉਹਨਾਂ ਨੇ ਗੁਰਬਾਣੀ ਦੀ ਸੋਚੀ ਲੈਣ ਦੀ ਲੋੜ ਨਹੀਂ ਸਮਝੀ ਸ਼ਾਇਦ ਇਹ ਆਵਾਂ ਨਹੀਂ ਬੁੱਧੀ ਹੈ ਨਹੀਂ ਸੀ ਉਹਨਾਂ ਕੋਲ ਸਮਝ ਲੱਗੀ ਨਹੀਂ ਉਹਨਾਂ ਨੂੰ ਕਿ ਭਾਸ਼ਾ ਦਾ ਗਿਆਨ ਨਹੀਂ ਸੀ ਇਹ ਆਪਣੀ ਮਤ ਨਾਲ ਇਹਨਾਂ ਉਹਨੂੰ ਮੰਨੀ ਬੈਠੇ ਤੇ ਵੀ ਪੂਰੀ ਹੈ ਕੀ ਕਾਰਨ ਸੀ ਤਾਂ ਉਹਨਾਂ ਨੂੰ ਪਤਾ ਹੋ ਪਰ ਕਿਉਂ ਜ਼ਰੂਰ ਲੱਗਦਾ ਕਿ ਉਹਨਾਂ ਨੂੰ ਗੁਰਬਾਣੀ ਬਾਰੇ ਗਿਆਨ ਨਹੀਂ ਸੀ ਜੇ ਗੁਰਬਾਣੀ ਬਾਰੇ ਗਿਆਨ ਹੁੰਦੇ ਵਾਲਾ ਤਾਂ ਨਹੀਂ ਸੀ ਫੇਰਦੇ ਜੇ ਗੁਰਬਾਣੀ ਬਾਰੇ ਗਿਆਨ ਹੁੰਦਾ ਤਾਂ ਗੁਰਬਾਣੀ ਦੇ ਆਜਾਦ ਸਾਡੇ ਕੋਲ ਠੀਕ ਹੁੰਦੇ ਜੇ ਗੁਰਬਾਣੀ ਬਾਰੇ ਗਿਆਨ ਹੁੰਦਾ ਸਾਰੇ ਸੰਤ ਇਕਵਤ ਹੋ ਕੇ ਇੱਕ ਥਾਂ ਬੈਠ ਕੇ ਸੰਗਤ ਇੱਕ ਹੁੰਦੀ ਇਹਨਾਂ ਦੇ ਸੰਗਤਾਂ ਉਸ ਵਿੱਚ ਪਾੜੀਆਂ ਹੋਈਆਂ ਢੜੇ ਬਣੇ ਹੋਏ ਨੇ ਸਾਰੇ ਸੰਗਤਾਂ ਢੜੇ ਨਾ ਬਣਾਉਂਦੇ ਇਹ ਤੋਂ ਪਤਾ ਲੱਗਦਾ ਇਸ ਵਕਤ ਹੈ ਨਹੀਂ ਸੀ ਇਹ ਸਾਰ ਮਨੋਤੀਆਂ ਹਨ ਚਾਹੇ ਉਹ ਵਾਲਾ ਸੀ ਚਾਹੇ ਉਹ ਦੇਖੋ ਰਾੜੇ ਵਾਲਾ ਤਾਂ ਸਮਝੇ ਜੇਲਾ ਉਹਦੇ ਜੇਲਾ ਸਾਰੇ ਪਰ ਹੈ ਆਪਣੇ ਆਪਣੀ ਮਤ ਉੱਥੇ ਇਹ ਸਾਰੇ ਵਿਦਵਾਨ ਨੇ ਇਹ ਵਿਦਵਾਨ ਨੇ ਜੋ ਪੜ੍ਹਦੇ ਨੇ ਗ੍ਰੰਥਾਂ 'ਚ ਬੋਲ ਦਿੰਦੇ ਨੇ ਆਮ ਜਿਹੜੇ ਮਤਾਂ ਨੇ ਗੁਰਬਾਣੀ ਦੇ ਵਿੱਚ ਪੜ ਕੇ ਬੋਲਣ ਵਾਲੀ ਗੱਲ ਹੈ ਉਹ ਨਹੀਂ ਗੁਰਬਾਣੀ ਬੁੱਝ ਕੇ ਬੋਲਣ ਵਾਲੀ ਗੱਲ ਹੈ ਗੁਰਬਾਣੀ ਪੜ ਕੇ ਬੋਲਣ ਵਾਲੀ ਗੱਲ ਨਹੀਂ ਹੈ ਗੁਰਬਾਣੀ ਤਾਂ ਬੁੱਝ ਕੇ ਬੋਲਣ ਵਾਲੀ ਗੱਲ ਹੈ ਪੜਿਆ ਨਹੀਂ ਹੀ ਭੇਦ ਬੁੱਝਿਆ ਬਾਵਣਾ ਗੁਰਬਾਣੀ ਨੂੰ ਪੜ ਕੇ ਬੋਲਣ ਵਾਲੀ ਗੱਲ ਗੁਰਬਾਣੀ ਨਹੀਂ ਹੈ ਗੁਰਬਾਣੀ ਨੂੰ ਬੁੱਝ ਕੇ ਬੋਲਣ ਵਾਲੀ ਗੱਲ ਹੈ ਸਮਝ ਕੇ ਬੋਲਣ ਵਾਲੀ ਗੱਲ ਨਹੀਂ ਹੈ ਸਮਝ ਵੀ ਗਲਤ ਲੈਣੇ ਆ ਅਸੀਂ ਸਮਝਿਆ ਵੀ ਗਲਤ ਜਾਂਦਾ ਬੁੱਝਣ ਵਾਲੇ ਪਾਸੇ ਕੋਈ ਗਿਆ ਨਹੀਂ ਕਹਾ ਬੁਝਾਰਤ ਬੁਝੇ ਹੋਰਾ ਬੁਝਣ ਵਾਲਾ ਦਾ ਪਸ਼ੂ ਹੈ ਪਸ਼ੂ ਕਿਉਂ ਗਿਆ ਪਸ਼ੂ ਕੇ ਜਿੰਨਾ ਚਿਰ ਅਸੀਂ ਸਰੀਰ ਨੂੰ ਅਦੇ ਮੰਨਦੇ ਆ ਦੇਹ ਤੇ ਉੱਪਰ ਨਹੀਂ ਨਾ ਉੱਠੇ ਜਿਹੜੀ ਦੇਹ ਜਿਹੜੀ ਜਿਹੜੀ ਦੇਹ ਕਰਕੇ ਪਰਮੇਸ਼ਰ ਨੂੰ ਅਸੀਂ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਕਹਿੰਦੇ ਆ ਨਾ ਜਦੋਂ ਤੱਕ ਉਹ ਦੇਹੀ ਔਰ ਪਰਮੇਸ਼ਰ ਦਾ ਲਿੰਕ ਨਹੀਂ ਜੁੜਿਆ ਆ ਦੇਹੀ ਤੇ ਖੜਿਆ ਉਹਨਾਂ ਜਰ ਪਸ਼ੂ ਆ ਜਿੰਨਾ ਚਿਰ ਮਾਪਿਓ ਸੰਸਾਰੀ ਬਣੇ ਹੋਏ ਉਹਨਾਂ ਚਿਰ ਪਸ਼ੂ ਆ ਜਿੰਨਾ ਚਿਰ ਸੰਸਾਰੀ ਮਾਪਿਓ ਦੀ ਗੱਲ ਕਰਦੇ ਆ ਦੱਸਦੇ ਆ ਭਾਈ ਤੇਰਾ ਬਾਪ ਕੀ ਕਰਦਾ ਕਿੰਨੇ ਮੁੰਡੇ ਰਾਜੀ ਨੇ ਜਿੰਨਾ ਚਿਰ ਇਹ ਗੱਲਾਂ ਕਰਦੇ ਆ ਸੰਗਤ ਨਾਲ ਉਹਨਾਂ ਚਿਰ ਪਸ਼ੂ ਆ ਸੰਗਤ ਦੀ ਸੁਖਸਾਨ ਜਿੰਨਾ ਚਿਰ ਪੁੱਛਦਾ ਉਹਨਾਂ ਚਿਰ ਪਸ਼ੂ ਆ ਵੀ ਤਾਂ ਸਰੀਰ ਨਾਲ ਜੁੜੇ ਹੋਏ ਰਿਸ਼ਤੇ ਉਹਨਾਂ ਦੇ ਉਹਨਾਂ ਦੇ ਕੱਤ ਤੋੜੋਗੇ ਤੁਸੀਂ ਰਿਸ਼ਤੇ ਜੇ ਇਹੀ ਉਪਦੇਸ਼ ਦਿੰਦੇ ਰਹੇ ਮੁੰਡਿਆਂ ਦਾ ਕੀ ਹਾਲ ਹੈ ਫਲਾਣੇ ਦਾ ਕੀ ਹਾਲ ਹੈ ਫਿਰ ਤੁਸੀਂ ਸਰੀਰ ਨਾਲ ਤੋੜੋ ਕਰਨਾ ਤੁਸੀਂ ਜੋੜੀ ਬੈਠੇ ਉਹਨਾਂ ਨੂੰ ਪਸ਼ੂ ਆਉਣਾ ਜੀ ਕਰਦੇ ਨੇ ਸੰਤ ਸਾਰੇ ਜਿਹੜੇ ਐ ਕਰਦੇ ਨੇ ਸਭ ਪਸ਼ੂ ਨੇ ਤੁਸੀਂ ਕਹੋ ਮੁੰਡਾ ਨਹੀਂ ਹੁੰਦਾ ਕਿ ਦਾ ਤਾਂ ਸੋਨੇ ਦੀ ਖੇਡ ਹੈ ਭਾਈ ਇਹ ਨਹੀਂ ਕਰੀਦਾ ਹੁੰਦਾ ਗੁਰਬਾਣੀ ਹੋਰ ਗੁਰਬਾਣੀ ਦਾ ਉਪਦੇਸ਼ ਕੋਈ ਨਹੀਂ ਦੇ ਰਿਹਾ ਮੋਹਦੇ ਜਾਲ ਚ ਆਪਸ ਨੇ ਮੋਦੇ ਜਾਲ ਸੰਗਤ ਫਸਾਈ ਹੋਈ ਹੈ ਮੋਦੇ ਜਾਲ ਫਸਾਏ ਨੇ ਸੰਗਤ ਮੋਹ ਦਾ ਜਾਣ ਜਪਦ ਮੋਹ ਦਾ ਜਾਣ ਪਰਮ ਦਾ ਜਾਣ ਹੁੰਦਾ ਪਰਮ ਪਰਮ ਔਰ ਮੋਹ ਇੱਕੋ ਹੀ ਗੱਲ ਅਸਲ ਵਿੱਚ ਪਰਮ ਦਾ ਜਾਣ ਹੈ ਜਿਹੜਾ ਮੋਹ ਦਾ ਜਾਣ ਪਰਮ ਤੋਂ ਪੈਦਾ ਹੋਇਆ ਸਭ ਕੁਝ ਉਹਨੂੰ ਲੱਗਦਾ ਹੈ ਮੇਰਾ ਮੁੰਡਾ ਉਹਨੂੰ ਲੱਗਦਾ ਮੇਰਾ ਪਿਓ ਦੋਏ ਨਹੀਂ ਹੈ ਦੋਏ ਪਰਮ ਦੇ ਗੁਰਬਾਣੀ ਨੇ ਸਪਸ਼ਟ ਕਿਹਾ ਮਾਸੋ ਹੀ ਮਾਸੋ ਪਜਾ ਮਾਸੋ ਸਭੇ ਸਾਥ ਇਹ ਗੱਲ ਦਾ ਉਦੇਸ਼ ਕਿਉਂ ਨਹੀਂ ਕੀਤਾ ਜੇ ਸੰਤ ਨਹੀਂ ਇਹ ਗੱਲ ਦਾ ਉਪਦੇਸ਼ ਕਰਦਾ ਜੇ ਆਗੂ ਨਹੀਂ ਉਪਦੇਸ਼ ਕਰਦਾ ਤਾਂ ਉਹਦੇ ਮੈਸੇਜ ਕਿਵੇਂ ਜਾਊਗਾ ਕਨਵੇ ਕਿਵੇਂ ਹੋਊਗਾ ਸੀ ਅੱਗੇ ਮੈਸੇਜ ਕਨਵੇ ਕਿਵੇਂ ਹੋਊਗਾ ਅੱਗੇ ਦੁਨੀਆ ਦੀ ਗੱਲ ਕਿਵੇਂ ਜਾਊਗੀ ਜਾਂ ਕੋਈ ਬਦਲੂ ਨਹੀਂ ਇਸ ਗੱਲ ਨੂੰ ਇਹ ਗੱਲ ਬਦਲਣ ਦੀ ਲੋੜ ਸੀ ਪ੍ਰਥਮ ਪਾਸ਼ਾ ਤਾਂ ਕਹਿ ਰਹੇ ਨੇ ਵੀ ਤੇਰੀ ਮਾਨਸੀ ਤੇਰੇ ਕੋਲ ਚਲੀ ਗਈ अदल की सीधी दीवार कह रहे तेरी अमानत ही तेरे को चली गई जिसकी वास्ता सोई ला जाएगा जिसकी वास्तव से आगे रखा अधिकार तो रखने प्रभु की आज्ञा मानना माथा करो करते हैं कौन उपदेश दिता इस गल का कोई नहीं दिता पढ़ते रहे करते ने कुछ और पढ़ाते रहे उपदेश कुछ और करते रहे ਇੱਥੇ ਆ ਕੇ ਸੰਤ ਦਾ ਸਾਰੀ ਗੱਲਬਾਤ ਸਾਰੀ ਹਿੰਦੂ ਵਾਲੀ ਹੈ ਬਾਣੀ ਹੋਰ ਪੜਾਉਂਦੇ ਨੇ ਭਾਈ ਹੀ ਉਪਦੇਸ਼ ਜੋ ਬਾਣੀ ਪੜੀ ਸੀ ਇਸੇ ਦਾ ਪਲਟ ਕੇ ਉਪਦੇਸ਼ ਦੇਣਾ ਸੀ ਉਹ ਦਿੱਤਾ ਨਹੀਂ ਸੀ ਰਾਹ ਦੂਆ ਤਾਂ ਬਣਨਾ ਸੀ ਜੇ ਗੁਰਬਾਣੀ ਵਾਲੇ ਰਾਹ ਤੇ ਅਸੀਂ ਚੱਲਦੇ ਇਹ ਮਾਰਗ ਹੈ ਗੁਰਬਾਣੀ ਰਾਹ ਨਵਾਂ ਹੈ ਉਹਦਾ ਅਸੀਂ ਉਪਦੇਸ਼ ਕੀਤਾ ਹੀ ਪੜ ਛੱਡਿਆ ਉਹ ਗੁਰਬਾਣੀ ਪੜਨ ਵਾਸਤੇ ਮਹਿਰ ਪ੍ਰੈਕਟੀਕਲ ਵਾਸਤੇ ਗੁਰਬਾਣੀ ਨਹੀਂ ਹੈ ਇਸ ਕਰਕੇ ਹੁਣ ਸਾਨੂੰ ਆਰਡਰ ਲੱਗੂ ਇਸ ਕਰਕੇ ਹੁਣ ਲੱਗੂਗਾ ਆ ਵੀ ਕੀ ਹੋ ਗਿਆ ਅਸੀਂ ਤਾਂ ਸਿੱਖੇ ਹੀ ਸਿੱਖੀ ਤੋਂ ਖਾਰਜ ਅਰੇ ਅਸੀਂ ਸੁਣਨਾ ਨਹੀਂ ਚਾਹੁੰਦੇ ਅਸੀਂ ਸਿੱਖ ਅਸੀਂ ਸਿੱਖ ਨਹੀਂ ਇਹ ਸੁਣਨਾ ਨਹੀਂ ਚਾਹੁੰਦੇ ਭਾਂਬੜ ਬਚੂ ਇਸ ਗੱਲ ਨਾਲ ਸਾਨੂੰ ਕੋਈ ਕਹੇ ਅਸੀਂ ਸਿੱਖ ਨਹੀਂ ਇੱਕ ਵਾਰ ਤਾਂ ਭਾਂਬੜ ਬਚੂਗਾ ਫਿਰ ਜਦ ਸਮਝ ਲੱਗ ਜੂਗੀ ਬੇਟੇ ਕਿ ਜਾਣਗੇ ਸਮਝ ਲੱਗੂ ਬੇਟੇ ਕਿ ਜਾਣਗੇ ਸਿੱਖੋਂ ਦਾ ਉਤਰੋ ਪੂਰੇ ਫਿਰ ਜੇ ਸਿੱਖੋਂ ਦਾ ਸਿੱਖੀ ਦੇ ਗੁਰਬਾਣੀ ਦੇ ਉਤਰੋ ਪੂਰੇ ਵਕੀਲ ਨੇ ਕਿਹਾ ਨਹੀਂ ਵਿਸ਼ੇ ਕੋਈ ਨਹੀਂ ਹੈ ਕੁੜੀ ਦੇ ਹਾਈ ਕੋਰਟ ਵਿਸ਼ੇ ਕਾਜ ਕੋਈ ਨਹੀਂ ਹੈ ਮੈਂ ਉਹ ਨਹੀਂ ਸਕਿਆ ਹੈ ਗੁਰਬਾਣੀ ਕਹਿੰਦੀ ਹਾਂ ਠੀਕ ਕਹੀ ਨਾ ਸੱਚ ਕਿਹਾ ਸੱਚ ਨੂੰ ਮੰਨਣਾ ਪਊ ਜੇ ਸਿੱਖ ਨਹੀਂ ਸੱਚ ਮੰਨਣਾ ਦੁਨੀਆ 'ਚ ਮੰਨੂ ਕੌਣ ਇਹਨਾਂ ਦਾ ਸੱਚ ਮੰਨਣਾ ਹੀ ਪਊਗਾ ਸੱਚ ਦੇ ਖਿਲਾਫ ਨਹੀਂ ਬੋਲ ਸਕਦੇ ਸੱਚ ਦੇ ਖਿਲਾਫ ਬੋਲਿਆ ਸਿੱਖੀ ਨੂੰ ਖਾਰ ਇਹ ਤਾਂ ਬੋਲ ਹੀ ਨਹੀਂ ਸਕਦੇ ਆਦ ਸੱਚ ਲਿਖਿਆ ਸਭ ਤੋਂ ਪਹਿਲਾਂ ਗੁਰਬਾਣੀ ਗੁਰਬਾਣੀ ਦੇ ਵਿੱਚ ਜੋੜਿਆ ਆਦ ਸੱਚ ਗਾਹ ਹੋਰ ਕੁਝ ਜੁਗਾਦ ਸੱਚ ਹੈ ਵੀ ਸੱਚ ਇਹ ਸੱਚ ਤੋਂ ਕਿਵੇਂ ਭੱਜ ਜਾਣਗੇ ਜਿਹੜਾ ਸੱਚ ਤੋਂ ਭੱਜ ਗਿਆ ਸਿੱਖੀ ਤੋਂ ਭੱਜ ਗਿਆ ਇਹ ਦੱਸਣੇ ਸੱਚ ਨਹੀਂ ਹੈ ਇਹ ਦੱਸਣ ਵੀ ਸੱਚ ਨਹੀਂ ਇਸ ਕਰਕੇ ਜਿਹੜੇ ਸੰਤ ਨੇ ਇਹ ਅਨੇਕ ਮਤੀ ਕਿਹੜੇ ਸਾਰੇ ਚਾਹੇ ਉਹ ਸਾਡੇ ਆਵੜੇ ਇਹ ਬਾਹਰੋਂ ਆਏ ਨੇ ਸੰਤ ਅਸੀਂ ਸੰਤ ਗੁਰੂ ਨੇ ਸੰਤ ਨਹੀਂ ਪੈਦਾ ਕੀਤੇ ਸਿੱਖ ਪੈਦਾ ਕੀਤੇ ਇਹ ਅੰਮ੍ਰਿਤ ਵੀ ਛਕ ਲਈ ਸੰਤ ਵੀ ਹੈਗੇ ਨੇ ਤਾਂ ਬਲੈਕ ਮੈਲਰ ਨੇ ਜਦ ਸਿੱਖ ਬਣ ਗਿਆ ਸੰਤ ਨਹੀਂ ਰਹਿੰਦਾ ਹੁੰਦਾ ਸਿੱਖ ਚੇਲਾ ਹੁੰਦਾ ਸੰਤ ਗੁਰੂ ਹੁੰਦਾ ਸੰਤ ਤਾਂ ਹੀ ਗੱਦੀ ਦਿੰਦਾ ਆਪਣੀ ਸਿੱਖ ਆਪਣੀ ਗੱਦੀ ਕਿਵੇਂ ਦੇ ਦੂਗਾ ਸਿੱਖ ਗੱਦੀ ਨਹੀਂ ਦੇ ਸਕਦਾ ਆਪਣੀ ਸਿੱਖ ਦੀ ਗੱਦੀ ਹੁੰਦੀ ਹੋਣੀ ਤੋ ਕੱਡੇ ਬਲੈਕ ਮੈਲਰ ਨੇ ਗੱਦੀ ਦਿੰਦੇ ਨੇ ਔਰ ਸਿੱਖ ਨੇ ਸਿੱਖ ਦੀ ਗੱਦੀ ਕਾਦੀ ਹੈ ਗੁਰੂ ਦੀ ਗੱਦੀ ਹੁੰਦੀ ਗੁਰੂ ਕੋਈ ਹੈ ਨਹੀਂ ਸਾਡੇ ਗੁਰੂ ਦਾ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਤੀ ਅਸੀਂ ਚਲੋ ਮੰਨ ਲੈਨੇ ਤੇ ਬਾਕੀ ਕੀ ਨੇ ਬਾਕੀ ਸਭ ਸਿੱਖ ਜਿਹੜੇ ਹੁਣ ਵੀ ਸੰਤ ਨੇ ਉਹ ਬਹੁਤ ਬਲੈਕਮੇਲ ਫਿਰ ਉਹ ਸਿੱਖ ਨਹੀਂ ਹਨ ਜੇ ਸੰਤ ਨੇ ਫਿਰ ਸਿੱਖ ਨਹੀਂ ਹਨ ਸੰਤ ਦੇ ਨੰਦਿਆ ਕੀਤੀ ਹੋਈ ਹੈ ਬਾਣੀ 'ਚ ਉਹ ਹਰ ਕੇ ਸੰਤ ਨਾ ਆਖੀਏ ਬਾਰਾਂ ਅਰਥ ਠੱਗ ਠਗਤਾਰ ਹੈ ਸਿੱਖ ਵੀ ਕਹਾਉਂਦੇ ਨੇ ਸੰਤ ਬਣਾ ਨਹੀਂ ਛੱਡਿਆ ਜੇ ਸਿੱਖ ਕਹਾਉਂਦੇ ਨੇ ਨੀਵੇਂ ਹੁੰਦੇ ਨੇ ਨੀਵੇਂ ਹੋਣਾ ਨਹੀਂ ਸਿੱਖ ਕਹਾਉਂਦੇ ਨੇ ਪੈਰੀਆਂ ਥੇ ਲਵਾ ਸਕਦੇ ਉਹ ਅਸੀਂ ਛੱਡਣਾ ਨਹੀਂ ਸਿੱਖ ਕਹਾਉਂਦੇ ਨੇ ਗੱਦੀ ਨਹੀਂ ਰੱਖ ਸਕਦੇ ਉਹ ਅਸੀਂ ਛੱਡਣੀ ਨਹੀਂ ਇਹ ਪ੍ਰੋਬਲਮ ਹੈ ਸਿੱਖ ਕਹਾਉਂਦੇ ਨੇ ਡੇਰਾ ਨਹੀਂ ਬਣਾ ਸਕਦੇ ਉਹ ਅਸੀਂ ਛੱਡਣਾ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਚੜਾਵਾ ਆਪ ਨਹੀਂ ਰੱਖ ਸਕਦੇ ਸ਼੍ਰੋਮਣੀ ਕਮੇਟੀ ਨੂੰ ਦੇਣਾ ਉਹ ਜਾਂ ਕਮੇਟੀ ਬਣਾਉਣੀ ਕੋ ਉਹ ਛੱਡਣਾ ਨਹੀਂ ਇਹ ਤਾਂ ਪ੍ਰੋਬਲਮ ਆ ਹੋਰ ਨੇ ਤੇ ਸਾਰੀ ਪ੍ਰੋਬਲਮ ਹੋਰ ਹੈ ਸਿੱਖ ਗੁਰਦੁਆਰਾ ਐਕਟ ਤੋਂ ਬਚਣ ਵਾਸਤੇ ਸੰਤ ਨੇ ਸੰਗਤ ਨੂੰ ਠਗਣ ਵਾਸਤੇ ਗਰਤ ਸਿੱਖ ਨੇ ਸੰਤ ਨੂੰ ਠਗਣ ਵਾਸਤੇ ਸਿੱਖ ਨੇ ਗੁਰਦੁਆਰੇ ਦੇ ਐਕਟ ਤੋਂ ਬਚਣ ਵਾਸਤੇ ਵੀ ਉਹ ਹਿਸਾਬ ਨਾਲ ਕੋਈ ਮੰਗੇ ਫਿਰ ਸੰਤ ਨੇ ਆ ਪਾਲਿਸੀ ਹੈ 420 ਹੈ ਤੁਰਕੀ ਹੈ ਨਹੀਂ ਹੋਏ ਲਾਗੂ ਹੁੰਦਾ ਗੁਰਦੁਆਰੇ ਹੁਣ ਕਰੋੜਾਂ ਰੁਪਏ ਦੀ ਇਹਦਾ ਨਹੀਂ ਕੋਈ ਲਾਗੂ ਨਹੀਂ ਹੈ ਇਹਨਾਂ ਸੰਤ ਨੇ ਸਾਡਾ ਡੇਰਾ ਹੈ ਜੀ ਗੁਰੂ ਨੇ ਡੇਰੇ ਬਣਾਏ ਤੇ ਕਿ ਜੇ ਅਸੀਂ ਵੋਟਾਂ ਇਲੈਕਸ਼ਨ ਲੜਿਆ ਸ਼ਰਮਣੀ ਕਮੇਟੀ ਨੇ ਸਿੱਖ ਵੋਟਾਂ 'ਚ ਪਏ ਤਾਂ ਇਹ ਪੈਦਾ ਹੋਏ ਬੁੱਢੇ ਦਾ ਜਮਾਨੇ ਜਿਹੜਾ ਪੈਦਾ ਹੋ ਗਏ ਹੁਣ ਕਾਹਦੇ ਪੈਦਾ ਹੋ ਗਏ ਅਸਾਂ ਚੌੜ ਪੈੜ ਤੋਂ ਪੈਦਾ ਹੋਏ ਸਾਰੇ ਅਗੇ ਸੰਗੜ ਲਾ ਲੈਂਦੇ ਜੇ ਅਗੇ ਨਾ ਬੁਲਾ ਕੇ ਦਿਖਾਵੇ ਕੋਈ ਉਹਨਾਂ ਦਾ ਵੋਟਾਂ ਲੈਣੀਆਂ ਉਹਨਾਂ ਦਾ ਵੋਟਾਂ ਲੈਣੀਆਂ ਨੇ ਸੰਗਲ ਕੇ ਮਿਲਾ ਲੈਣਗੇ ਉਹਨਾਂ ਦੇ ਸੰਗਲ ਤਾਂ ਸਿਆਸਤਦਾਨਾਂ ਦੇ ਲੱਗੇ ਹੋਏ ਨੇ ਭੱਜੇ ਆਉਂਦੇ ਨੇ ਖਿੱਚਿਆ ਤੋਂ